ਸਭ ਤੋਂ ਪਹਿਲਾਂ ਪੇਟ ਦੇ ਵੱਲ ਲੇਟ ਕੇ ਹੁਣ ਭੁਜੰਗ ਆਸਣ ਕਰਾਂਗੇ ਦੋਹਾਂ ਲੱਤਾਂ ਨੂੰ ਸਿੱਧੀਆਂ ਫੈਲਾ ਲਓ ਦੋਵੇਂ ਹੱਥ ਮੋਢਿਆਂ ਦੇ ਬਰਾਬਰ ਲੈ ਆਓ ਨਾ ਤਾਂ ਹੱਥ ਮੋਢਿਆਂ ਤੋਂ ਅੱਗੇ ਹੋਣ ਅਤੇ ਨਾ ਹੀ ਪਿੱਛੇ ਅਰਕਾਂ ਖੜੀਆਂ ਕਰ ਲਓ ਥੋੜੀ ਜ਼ਮੀਨ ਤੇ ਲਗਾ ਲਓ ਭੁਜੰਗ ਆਸਣ ਕਰਨ ਨਾਲ ਪੇਟ ਦਾ ਮੋਟਾਪਾ ਛਾਤੀ ਦੇ ਰੋਗ ਕਮਰ ਦਰਦ ਸਰਵਾਈਕਲ ਦੀ ਤਕਲੀਫ ਠੀਕ ਹੁੰਦੀ ਹੈ ਇਸ ਦੇ ਕਾਰਨ ਨਾਲ ਔਰਤਾਂ ਤੇ ਮਰਦਾਂ ਦੇ ਗੁਪਤ ਰੋਗਾਂ ਨੂੰ ਵੀ ਬਹੁਤ ਹੀ ਫਾਇਦਾ ਹੁੰਦਾ ਹੈ ਹੁਣ ਸਵਾਸ ਨੂੰ ਪਰਦੇ ਹੋਏ ਚਿਹਰਾ ਤੇ ਛਾਤੀ ਉਠਾਓ ਆਸਮਾਨ ਵੱਲ ਦੇਖੋ ਵਾਪਸ ਹੌਲੀ ਹੌਲੀ ਵਾਪਸ ਇੱਕ ਵਾਰ ਫੇਰ ਦੋਵੇਂ ਹੱਥ ਮੋਢਿਆਂ ਦੇ ਬਰਾਬਰ ਲਿਆਓ ਸਵਾਸ ਨੂੰ ਪਰਦੇ ਹੋਏ ਚਿਹਰਾ ਅਤੇ ਛਾਤੀ ਉਠਾਓ ਆਸਮਾਨ ਵੱਲ ਦੇਖੋ ਵਾਪਸ ਹੌਲੀ ਹੌਲੀ ਵਾਪਸ ਇੱਕ ਵਾਰ ਫੇਰ ਬੁਝਾਂਗਾ ਆਸਣ ਕਰਨ ਜਾ ਰਹੇ ਹਾਂ ਚਿਹਰਾ ਛਾਤੀ ਜ਼ਮੀਨ ਤੋਂ ਉਠਾਓ ਸਵਾਸ ਅੰਦਰ ਵਾਪਸ ਹੌਲੀ ਹੌਲੀ ਵਾਪਸ ਹੁਣ ਦੋਵੇਂ ਹੱਥ ਪੱਟਾਂ ਦੀ ਸਾਈਡ ਲੈ ਆਓ ਹੁਣ ਕਰਾਂਗੇ ਸ਼ਲਵਾਸਨ ਸ਼ਲਵਾਸਨ ਕਰਨ ਨਾਲ ਕਮਰ ਦਾ ਦਰਦ ਪੇਟ ਦਾ ਮੋਟਾਪਾ ਪੇਟ ਦਾ ਕਰੜਾਪਨ ਪੇਟ ਗੈਸ ਭੁੱਖ ਵਧਾਉਣ ਲਈ ਗੁਰਦੇ ਅਤੇ ਜਿਗਰ ਦੀਆਂ ਬਿਮਾਰੀਆਂ ਵਾਸਤੇ ਅਤੇ ਸ਼ੂਗਰ ਵਾਸਤੇ ਬਹੁਤ ਹੀ ਲਾਭਕਾਰੀ ਹੈ ਸ਼ਲਵਾਸਨ ਦੋਵਾਂ ਹੱਥਾਂ ਦੀ ਮੁਠੀ ਬੰਦ ਕਰੋ ਅੰਗੂਠੇ ਵਿੱਚ ਰੱਖੋ ਪੈਰ ਮਿਲਾ ਲਓ ਥੋੜੀ ਜ਼ਮੀਨ ਤੇ ਲਗਾਓ ਦੋਹਾਂ ਮੁੱਠਾਂ ਨੂੰ ਪੱਟਾਂ ਦੇ ਥੱਲੇ ਦੇ ਲਓ ਹੁਣ ਸਵਾਸ ਪਰਦੇ ਹੋਏ ਚਿਹਰਾ ਛਾਤੀ ਦੋਹਾਂ ਪੈਰਾਂ ਨੂੰ ਜ਼ਮੀਨ ਤੋਂ ਵੱਧ ਤੋਂ ਵੱਧ ਉੱਪਰ ਉਠਾ ਦਿਓ ਸਵਾਸ ਅੰਦਰ ਹੌਲੀ ਹੌਲੀ ਵਾਪਸ ਹੌਲੀ ਹੌਲੀ ਵਾਪਸ ਇੱਕ ਵਾਰ ਫੇਰ ਦੋਹਾਂ ਲੱਤਾਂ ਨੂੰ ਸਿੱਧਿਆਂ ਰੱਖਦੇ ਹੋਏ ਚਿਹਰਾ ਛਾਤੀ ਅਤੇ ਦੋਹਾਂ ਪੈਰਾਂ ਨੂੰ ਜ਼ਮੀਨ ਤੋਂ ਵੱਧ ਤੋਂ ਵੱਧ ਉੱਪਰ ਉਠਾ ਦਿਓ ਸਵਾਸ ਅੰਦਰ ਪਰੋ ਵਾਪਸ ਹੌਲੀ ਹੌਲੀ ਵਾਪਸ ਇੱਕ ਵਾਰ ਫੇਰ ਸਵਾਸ ਪਰਦੇ ਹੋਏ ਚਿਹਰਾ ਛਾਤੀ ਉਤੇ ਦੋਹਾਂ ਲੱਤਾਂ ਨੂੰ ਵੱਧ ਤੋਂ ਵੱਧ ਜ਼ਮੀਨ ਤੋਂ ਉੱਪਰ ਉਠਾ ਦਿਓ ਸ਼ਲਭ ਵਾਪਸ ਹੌਲੀ ਹੌਲੀ ਵਾਪਸ ਮੁੱਠਾਂ ਬਾਹਰ ਕਰ ਲਓ ਸਰੀਰ ਇੱਕਦਮ ਸ਼ਾਂਤ ਤਿਲਾ ਹੁਣ ਕਰਾਂਗੇ ਨੋਕਾਸਨ ਦੋਹਾਂ ਹੱਥਾਂ ਨੂੰ ਸਿੱਧੀ ਸਾਈਡ ਸਿੱਧਾ ਫੈਲਾ ਲਓ ਪੈਰ ਵੀ ਆਪਸ ਵਿੱਚ ਮਿਲਾ ਲਓ ਹੁਣ ਸਾਹ ਪਰਦੇ ਹੋਏ ਦੋਹਾਂ ਹੱਥਾਂ ਨੂੰ ਚਿਹਰਾ ਤੇ ਛਾਤੀ ਅਤੇ ਦੋਹਾਂ ਲੱਤਾਂ ਨੂੰ ਸਿੱਧਿਆਂ ਰੱਖਦੇ ਹੋਏ ਜ਼ਮੀਨ ਤੋਂ ਉੱਪਰ ਉਠਾ ਦਿਓ ਵਾਪਸ ਹੌਲੀ ਹੌਲੀ ਵਾਪਸ ਨੋਕਾਸਨ ਕਰਨ ਨਾਲ ਸ਼ੂਗਰ ਪੇਟ ਅਤੇ ਕਮਰ ਦੀ ਦਰਦ ਬਹੁਤ ਛੇਤੀ ਠੀਕ ਹੁੰਦੀ ਹੈ ਇਸ ਨਾਲ ਤਰਨ ਵੀ ਟਿਕਾਣੇ ਆਉਂਦੀ ਹੈ ਇੱਕ ਵਾਰ ਫਿਰ ਦੁਬਾਰਾ ਸਵਾਸ ਪਰਦੇ ਹੋਏ ਚਿਹਰਾ ਛਾਤੀ ਅਤੇ ਦੋਹਾਂ ਲੱਤਾਂ ਨੂੰ ਸਿੱਧਿਆਂ ਰੱਖਦੇ ਹੋਏ ਵੱਧ ਤੋਂ ਵੱਧ ਸਰੀਰ ਨੂੰ ਉੱਪਰ ਉਠਾ ਦਿਓ ਪੈਰ ਵੀ ਵੱਧ ਤੋਂ ਵੱਧ ਜ਼ਮੀਨ ਤੋਂ ਉੱਪਰ ਉੱਠ ਜਾਣ ਸਵਾਸ ਅੰਦਰ ਪਰਿਆ ਰਹੇਗਾ ਵਾਪਸ ਹੌਲੀ ਹੌਲੀ ਵਾਪਸ ਹੁਣ ਕਰਾਂਗੇ ਤਨੁਰਾਸਨ ਫੇਫੜੇ ਕਮਰ ਅਤੇ ਪੇਟ ਦੇ ਰੋਗਾਂ ਲਈ ਬਹੁਤ ਹੀ ਲਾਭਕਾਰੀ ਹੈ ਤਰਨ ਨੂੰ ਟਿਕਾਣੇ ਲਿਆਉਂਦਾ ਹੈ ਤਾਜ਼ਾ ਆਪਰੇਸ਼ਨ ਵਾਲੇ ਇਹ ਆਸਣ ਨਾ ਕਰਨ ਦੋਹਾਂ ਲੱਤਾਂ ਨੂੰ ਗੋਡਿਆਂ ਤੋਂ ਮੋੜ ਲਓ ਦੋਹਾਂ ਹੱਥਾਂ ਨਾਲ ਗਿੱਟਿਆਂ ਕੋਲੋਂ ਦੋਹਾਂ ਪੈਰਾਂ ਨੂੰ ਪਕੜੋ ਹੁਣ ਸਵਾਸ ਪਰਦੇ ਹੋਏ ਚਿਹਰਾ ਅਤੇ ਛਾਤੀ ਅਤੇ ਦੋਵੇਂ ਗੋਡੇ ਜ਼ਮੀਨ ਤੋਂ ਉਠਾ ਲਓ ਸਵਾਸ ਅੰਦਰ ਪਰਿਆ ਰਹੇਗਾ ਹੌਲੀ ਹੌਲੀ ਵਾਪਸ ਲੱਤਾਂ ਸਿੱਧੀਆਂ ਕਰ ਲਓ ਇੱਕ ਵਾਰ ਫੇਰ ਦੋਹਾਂ ਲੱਤਾਂ ਨੂੰ ਗੋਡਿਆਂ ਤੋਂ ਮੋੜੋ ਦੋਹਾਂ ਹੱਥਾਂ ਨਾਲ ਗਿੱਟਿਆਂ ਕੋਲੋਂ ਪਕੜੋ ਸਵਾਸ ਪਰਦੇ ਹੋਏ ਚਿਹਰਾ ਛਾਤੀ ਅਤੇ ਦੋਵੇਂ ਗੋਡੇ ਜ਼ਮੀਨ ਤੋਂ ਵੱਧ ਤੋਂ ਵੱਧ ਉੱਪਰ ਉਠਾ ਦਿਓ ਇਸ ਆਸਣ ਨਾਲ ਚਿਹਰੇ ਦਾ ਸਤੇਜ ਵੀ ਵੱਧਦਾ ਹੈ ਚਿਹਰੇ ਵਿੱਚ ਚਮਕ ਆਉਂਦੀ ਹੈ ਵਾਪਸ ਹੌਲੀ ਹੌਲੀ ਵਾਪਸ ਇੱਕ ਵਾਰ ਫੇਰ ਦੋਹਾਂ ਲੱਤਾਂ ਨੂੰ ਗੋਡਿਆਂ ਤੋਂ ਮੋੜੋ ਗਿੱਟਿਆਂ ਕੋਲੋਂ ਪਕੜੋ ਸਵਾਸ ਪਰਦੇ ਹੋਏ ਚਿਹਰਾ ਛਾਤੀ ਔਰ ਦੋਵੇਂ ਗੋਡੇ ਜ਼ਮੀਨ ਤੋਂ ਵੱਧ ਤੋਂ ਵੱਧ ਉੱਪਰ ਉਠਾ ਦਿਓ ਵਾਪਸ ਹੌਲੀ ਹੌਲੀ ਵਾਪਰ ਹੁਣ ਕੁਝ ਆਸਣ ਆਪਣੇ ਸਥਾਨ ਤੇ ਸਿੱਧੇ ਲੇਟ ਕੇ ਕਰਾਂਗੇ ਆਪਣੇ ਆਸਣ ਤੇ ਸਿੱਧੇ ਕਮਰ ਦੇ ਬਲ ਲੇਟ ਜਾਓ ਸਰੀਰ ਨੂੰ ਇੱਕਦਮ ਸ਼ਾਂਤ ਤੇ ਟਿਲਾ ਕਰ ਦਿਓ ਸਭ ਤੋਂ ਪਹਿਲਾਂ ਸਿੱਧੇ ਲੇਟ ਕੇ ਹੁਣ ਤਾੜਾਸਨ ਸ਼ੁਰੂ ਕਰਾਂਗੇ ਤਾੜਾਸਨ ਨਾਲ ਬੱਚਿਆਂ ਦਾ ਕੱਦ ਲੰਬਾ ਹੁੰਦਾ ਹੈ ਮੋਟਾਪਾ ਦਮਾ ਫੇਫੜਿਆਂ ਸੰਬੰਧੀ ਰੋਗ ਲੱਤਾਂ ਤੇ ਬਾਹਾਂ ਦੀ ਦਰਦ ਲਈ ਸਰੀਰ ਨੂੰ ਚੁਸਤੀ ਲਈ ਬਹੁਤ ਹੀ ਲਾਭਕਾਰੀ ਹੈ ਇਹ ਆਸਨ ਤਾੜਾਸਨ ਦੋਵੇਂ ਪੈਰ ਆਪਸ ਵਿੱਚ ਮਿਲਾ ਲਓ ਦੋਹਾਂ ਹੱਥਾਂ ਦੀਆਂ ਉਂਗਲਾਂ ਚੁੰਗਲਾਂ ਪਸਾਓ ਤੂੰ ਸਵਾਸ ਪਰਦੇ ਹੋਏ ਦੋਹਾਂ ਹੱਥਾਂ ਨੂੰ ਆਸਮਾਨ ਦੀ ਤਰਫ ਖੜਦੇ ਹੋਏ ਸਿੱਧੀ ਸਾਈਡ ਜ਼ਮੀਨ ਵਾਲੇ ਪਾਸੇ ਲੈ ਆਓ ਅਤੇ ਪੈਰਾਂ ਦੇ ਪੰਜਿਆਂ ਨੂੰ ਵੀ ਥੱਲੇ ਖਿੱਚ ਦਿਓ ਤੁੰਨੀ ਤੋਂ ਉਪਰੀ ਪਾਗ ਉੱਪਰ ਖਿੱਚ ਜਾਏਗਾ ਅਤੇ ਤੁੰਨੀ ਤੋਂ ਥੜਾ ਹਿੱਸਾ ਥੱਲੇ ਖਿੱਚਿਆ ਰਹੇਗਾ ਹੁਣ ਛੋਟੇ ਛੋਟੇ ਸਵਾਸ ਲੈਣੇ ਚਾਲੂ ਕਰ ਦਿਓ ਪਰ ਉਸੇ ਤਰ੍ਹਾਂ ਹੀ ਸਰੀਰ ਨੂੰ ਖਿੱਚ ਕੇ ਰੱਖੋ ਹੌਲੀ ਹੌਲੀ ਵਾਪਸ ਦੋਵੇਂ ਹੱਥ ਪੇਟ ਤੇ ਲੈ ਆਓ ਇੱਕ ਵਾਰ ਫੇਰ ਦੋਹਾਂ ਹੱਥਾਂ ਨੂੰ ਆਸਮਾਨ ਵੱਲ ਖੜਦੇ ਹੋਏ ਸਿੱਧੀ ਸਾਈਡ ਜ਼ਮੀਨ ਤੇ ਲੈ ਆਓ ਅਤੇ ਪੈਰਾਂ ਦੇ ਪੰਜਿਆਂ ਨੂੰ ਥੱਲੇ ਖਿੱਚ ਦਿਓ ਪੂਰਾ ਤਾਣ ਲਾ ਕੇ ਪੇਟ ਤੋਂ ਉਪਰੀ ਪਾਗ ਉੱਪਰ ਖਿੱਚ ਜਾਏਗਾ ਪੇਟ ਤੋਂ ਨਿਚਲਾ ਪਾਗ ਥੱਲੇ ਖਿੱਚਿਆ ਰਹੇਗਾ ਵਾਪਸ ਹੌਲੀ ਹੌਲੀ ਵਾਪਸ ਇੱਕ ਵਾਰ ਫੇਰ ਸਵਾਸ ਪਰਦੇ ਹੋਏ ਦੋਹਾਂ ਹੱਥਾਂ ਨੂੰ ਸਿੱਧੀ ਸਾਈਡ ਜ਼ਮੀਨ ਵੱਲ ਲੈ ਜਾਓ ਹੱਥਾਂ ਨੂੰ ਉੱਪਰ ਖਿੱਚ ਦਿਓ ਪੈਰਾਂ ਦੇ ਪੰਜਿਆਂ ਨੂੰ ਥੱਲੇ ਖਿੱਚ ਕੇ ਰੱਖੋ ਤਾੜਾਸਨ ਵਾਪਸ ਹੌਲੀ ਹੌਲੀ ਵਾਪਸ ਹੱਥਾਂ ਦਾ ਸਕੰਜਾ ਖੋਲ ਦਿਓ ਪੈਰ ਟਿੱਲੇ ਛੱਡ ਦਿਓ